ਆਪਣੀ ਆਪਣੀ ਰਸਨਾ ਪਵਿੱਤਰ ਕਰਨ ਵਾਸਤੇ ਕਹੀਏ ਧੰਨ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਆਪ ਸਾਰੀ ਸਾਧ ਸੰਗਤ ਨੇ ਨਾਮ ਸਿਮਰਨ ਕੀਤਾ ਹੈ ਹੁਣੇ ਹੁਣੇ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ ਤੇ ਸਤਿਗੁਰਾਂ ਦੇ ਪਵਿੱਤਰ ਦਰਸ਼ਨ ਕੀਤੇ ਨੇ ਸਤਿਗੁਰਾਂ ਦੀ ਬਾਣੀ ਦੱਸਦੀ ਹੈ ਕਿ ਕਲਯੁਗ युग दुरत ਦੂਰ ਕਰਬੇ ਕੋ ਦਰਸ਼ਨ ਗੁਰੂ ਸਗਲ ਸੁਖ ਸਾਗਰ ਕਲਯੁਗ ਦੇ ਜ਼ਮਾਨੇ ਵਿੱਚ ਜੇ ਕਿਤੇ ਪਾਪ ਦੂਰ ਕਰਨੇ ਹੋਣ ਤੇ ਬਾਕੀ ਕਰਮਾਂ ਨੂੰ ਛੱਡ ਕੇ ਇੱਕੋ ਹੀ ਕਰਮ ਸ਼ਰੋਮਣੀ ਮੰਨਿਆ ਗਿਆ ਕਿ ਗੁਰੂ ਦਾ ਦਰਸ਼ਨ ਜਿਹੜਾ ਸੁੱਖਾਂ ਦਾ ਸਾਗਰ ਹੈ ਇਹ ਗੁਰਬਾਣੀ ਵਿੱਚੋਂ ਆਈ ਗੱਲ ਗੁਰੂ ਕੇ ਦਰਸ਼ਨ ਦੀ ਮਹਾਨਤਾ ਗੁਰੂ ਕੇ ਦਰਸ਼ਨ ਦੀ ਮਹਿਮਾ ਗੁਰਬਾਣੀ ਤੇ ਵੇਦ ਸ਼ਾਸਤਰਾਂ ਨੇ ਗਾਇਨ ਕੀਤੀ ਹੈ ਪਟਾਂ ਨੇ ਲਿਖਿਆ ਟਲ ਪਟ ਕਹਿੰਦਾ ਹੈ ਸੋ ਕਹੋ ਟਲ ਗੁਰ ਸੇਵਿਆ ਅਹਨ ਸਹਿਜ ਸੁਭਾਏ ਦਰਸ਼ਨ ਪਰਸੀਆ ਗੁਰੂ ਕੇ ਜਨਮ ਮਰਨ ਦੁਖ ਜਾਏ ਸਤਗੁਰਾਂ ਦਾ ਦਰਸ਼ਨ ਕਰਨ ਤੋਂ ਗੁਰੂ ਦਾ ਦਰਸ਼ਨ ਕਰਨ ਤੋਂ ਤਲ ਭਟ ਕਹਿੰਦਾ ਜਨਮ ਤੇ ਮਰਨ ਦਾ ਦੁੱਖ ਦੂਰ ਹੋ ਸਕਦਾ ਜਨਮ ਮਰਨ ਤੋਂ ਰਹਿਤ ਹੋ ਸਕਦਾ ਮਨੁੱਖ ਇੰਨੀ ਮਹਾਨਤਾ ਗੁਰੂ ਕੇ ਦਰਸ਼ਨ ਦੀ ਜਦੋਂ ਕਿਸੇ ਗੁਰਮਤ ਤੇ ਚੱਲਣ ਵਾਲੇ ਗੁਰਸਿੱਖ ਨੇ ਸਤਿਗੁਰੂ ਵਾਲਿਆਂ ਨੇ ਜਦੋਂ ਇਹ ਨਜ਼ਾਰਾ ਦੇਖਿਆ ਸਤ ਸੰਗਤ ਜੁੜੀ ਹੋਈ ਹੈ ਤੇ ਸਾਧ ਸੰਗਤ ਦੇ ਵਿੱਚ ਜਦੋਂ ਸਤਿਗੁਰੂ ਜੀ ਦਰਸ਼ਨ ਦਿੰਦੇ ਨੇ ਤੇ ਦੁਨੀਆ ਦਾ ਸਵਰਗ ਸੰਸਾਰ ਦਾ ਜੋ ਹੈ ਚਲਦਾ ਫਿਰਦਾ ਸਵਰਗ ਗੁਰੂ ਕੇ ਚਰਨਾਂ ਵਿੱਚ ਜਦੋਂ ਵੇਖਿਆ ਗੁਰਮਤ ਕਿਸੇ ਗੁਰਮਤ ਵਾਲੇ ਸਿੱਖ ਨੇ ਤੇ ਉਹਨ ਕਹਿ ਦਿੱਤਾ ਕਬੀਰ ਕਹਿੰਦੇ ਨੇ ਆਪਣੀ ਭਾਵਨਾ ਪ੍ਰਗਟ ਕਹਿੰਦੇ ਨੇ ਕਹਿੰਦੇ ਨੇ ਜੇ ਕੋਈ ਸੁਰਗ ਹੈ ਤੇ ਉਹ ਗੁਰੂ ਚਰਨਾਂ ਵਿੱਚ ਹੈ ਜਿੱਥੇ ਸਤਿਗੁਰੂ ਬਹਿ ਜਾਂਦੇ ਨੇ ਉੱਥੇ ਸਵਰਗ ਹੈ ਕਬੀਰ ਸੁਰਗ ਨਰਕ ਤੇ ਮੈਂ ਰਹਿਓ ਸਤਗੁਰ ਕੇ ਪ੍ਰਸਾਦ ਚਰਨ ਕਵਲ ਕੀ ਮੌਜ ਮਹਿ ਰਹੋ ਅੰਤ ਅਰ ਆਦ ਗੁਰਬਾਣੀ ਵਿੱਚ ਤੇ ਜਿਹੜਾ ਵੇਦ ਸ਼ਾਸਤਰਾਂ ਵਿੱਚ ਸਵਰਗ ਤੇ ਨਰਕ ਦੀ ਕਥਾ ਹੈ ਇਹ ਉਹ ਹੈ ਜਿਹੜਾ ਆਤਮਾ ਵਾਸਤੇ ਹੈ ਜਿਹੜਾ ਕੋਈ ਅਗਾਹ ਚੱਲ ਕੇ ਸਵਰਗ ਤੇ ਨਰਕ ਦੱਸੇ ਗਏ ਪਰ ਇਹ ਤੇ ਆਤਮਾ ਵਾਸਤੇ ਹੋਵੇਗਾ ਸਰੀਰ ਤੇ ਉੱਥੇ ਨਹੀਂ ਜਾਂਦਾ ਮੈਂ ਅਰਜ ਕਰਾਂ ਸੁਰਗ ਤੇ ਨਰਕ ਕੀ ਹੈ ਪਹਿਲਾਂ ਅਸੀਂ ਇਹਦੇ ਤੇ ਵਿਚਾਰ ਕਰ ਲੈਨੇ ਸੁਰਗ ਤੇ ਨਰਕ ਦੀ ਕਥਾ ਬਹੁਤ ਲੰਬੀ ਵਿਆਖਿਆ ਹੈ ਗੁਰਬਾਣੀ ਅੰਦਰ ਕਿ ਮਨੁੱਖ ਨੂੰ ਸੁਰਗ ਤੇ ਨਰਕਾਂ ਦੀ ਯਾਤਰਾ ਕਰਨੀ ਪੈਂਦੀ ਹੈ ਗੁਰੂ ਅੰਗਦ ਦੇਵ ਜੀ ਮਹਾਰਾਜ ਆਪਣੀ ਸ਼ਬਦਾਂ ਵਿੱਚ ਕਹਿੰਦੇ ਨੇ ਕਹਿੰਦੇ ਨੇ ਕਥਾ ਕਹਾਣੀ ਬੇਦੀ ਆਣੀ ਪਾਪ ਪੁੰਨ ਵਿਚਾਰ ਦੇ ਦੇ ਲੈਣਾ ਲੈ ਲੈ ਦੇਣਾ ਨਰਕ ਸੁਰਗ ਅਵਤਾਰ ਵਿਚਾਰ ਕੀਤੀ ਹੈ ਕਹਿੰਦੇ ਨੇ ਇਹ ਜਿਹੜੀ ਸੁਰਗ ਤੇ ਨਰਕ ਦੀ ਕਥਾ ਹੈ ਨਾ ਇਹ ਬੇਦਾਂ ਨੇ ਲਿਆਂਦੀ ਹੈ ਦੁਨੀਆ ਵਿੱਚ ਬੇਦਾਂ ਦਾ ਵਿਚਾਰ ਹੈ ਕਿ ਅਗਾ ਨਰਕ ਤੇ ਸੁਰਗ ਹੈ ਗੁਰੂ ਅੰਗਦ ਦੇਵ ਜੀ ਦਾ ਕਹਿੰਦੇ ਕਹਿੰਦੇ ਨੇ ਕਥਾ ਕਹਾਣੀ ਬੇਦੀ ਆਣੀ ਕਿਉਂ ਕਿਉਂਕਿ ਬੇਦਾਂ ਦਾ ਕੰਮ ਕੀ ਹੈ ਉਹ ਪਾਪ ਤੇ ਪੁੰਨ ਦੀ ਵਿਚਾਰ ਕਰਦੇ ਨੇ ਤੇ ਧਿਆਨ ਰੱਖਣਾ ਬੇਦ ਦੀ ਇਹਦੋਂ ਅੱਗੇ ਪਹੁੰਚ ਵੀ ਕੋਈ ਨਹੀਂ ਉਹਨਾਂ ਦੀ ਪਹੁੰਚ ਕਿੱਥੋਂ ਤੱਕ ਹੈ ਪਾਪ ਤੇ ਪੁੰਨ ਦੀ ਵਿਚਾਰ ਦੱਸਣ ਗੁਰੂ ਅਮਰਦਾਸ ਵੀ ਕਹਿੰਦੇ ਨੇ ਸਿਮਰਤ ਸਾਸਤਰ ਪਾਪ ਪੁੰਨ ਵਿਚਾਰ ਦੇ ਤਤੈ ਸਾਰ ਨਾ ਜਾਣੀ ਤਤੈ ਸਾਰ ਨਾ ਜਾਣੀ ਗੁਰੂ ਬਾਝੋਂ ਤਤੈ ਸਾਰ ਨਾ ਜਾਣੀ ਸਤਿਗੁਰੂ ਤੋਂ ਬਿਨਾ ਸੰਸਾਰ ਦੀ ਅਸਲੀਅਤ ਕਿਸੇ ਨਹੀਂ ਜਾਣੀ ਵੇਦ ਵੀ ਨਹੀਂ ਜਾਣਦੇ ਰਾਗ ਮਾਰੂ ਵਿੱਚ ਗੁਰੂ ਪੰਜਵੇਂ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਕਹਿੰਦੇ ਨੇ ਸਤਗੁਰ ਕੀ ਗੁਰ ਕੀ ਮਹਿਮਾ ਵੇਦ ਨਾ ਜਾਣੇ ਧਿਆਨ ਰੱਖਣਾ ਸੁਖਮਨੀ ਸਾਹਿਬ ਵਿੱਚ ਇੱਕ ਪਾਠ ਹੈ ਸਾਧ ਕੀ ਮਹਿਮਾ ਵੇਦ ਨਾ ਜਾਣੇ ਪਰ ਇੱਥੇ ਗੁਰ ਕੀ ਮਹਿਮਾ ਆਈ ਹੈ ਮੈਂ ਸਤਗੁਰੂ ਦੀ ਗੱਲ ਕਰ ਰਿਹਾ ਕਹਿੰਦੇ ਨੇ ਗੁਰ ਕੀ ਮਹਿਮਾ ਵੇਦ ਨਾ ਜਾਣੇ ਤੁਛ ਮਾਤ ਸੁਣ ਸੁਣ ਬਖਾਨਾ ਬਖਾਨਾ ਜੋ ਕੁਛ ਸਤਗੁਰਾਂ ਤੋਂ ਸੁਣਿਆ ਉਹ ਵੇਦਾਂ ਨੇ ਵਿਆਖਿਆ ਕੀਤੀ ਹੈ ਵੇਦ ਆਪਣੇ ਆਪ ਵਿਆਖਿਆ ਨਹੀਂ ਕਰ ਸਕਦਾ ਕੋਈ ਵੀ ਦੁਨੀਆ ਦਾ ਧਰਮ ਪੁਸਤਕ ਹੋਵੇ ਕੁਰਾਨ ਹੋਵੇ ਪੁਰਾਨ ਹੋਵੇ ਵੇਦ ਹੋਵੇ ਗ੍ਰੰਥ ਹੋਵੇ ਗੀਤਾ ਹੋਵੇ ਕੁਛ ਵੀ ਹੋਵੇ ਉਹ ਆਪਣੇ ਆਪ ਆਪਣਾ ਪ੍ਰਚਾਰ ਨਹੀਂ ਕਰ ਸਕਦੇ ਉੱਥੇ ਕਿਸੇ ਨਾ ਕਿਸੇ ਦੇਹਧਾਰੀ ਦੀ ਜ਼ਰੂਰਤ ਪੈਗੀ ਪ੍ਰਚਾਰ ਵਾਸਤੇ ਜਦੋਂ ਉਪਦੇਸ਼ ਦੇਣਾ ਹੋਵੇਗਾ ਉਦੋਂ ਕਿਸੇ ਨਾ ਕਿਸੇ ਦੇਹਧਾਰੀ ਧਾਰੀ ਦੀ ਜ਼ਰੂਰਤ ਹੈ ਤੋ ਗੁਰੂ ਅੰਗਦ ਦੇਵ ਪਾਤਸ਼ਾਹ ਕਹਿੰਦੇ ਨੇ ਬੇਦਾਂ ਦੀ ਵਿਚਾਰ ਇਹ ਹੈ ਕਿ ਸੁਰਗ ਤੇ ਨਰਕ ਜਾਂਦੇ ਨੇ ਕੌਣ ਜਾਂਦੇ ਨੇ ਕਹਿੰਦੇ ਨੇ ਜਿਨ੍ਹਾਂ ਨੇ ਸੰਸਾਰ ਵਿੱਚ ਆਣ ਕੇ ਜਿੱਤੇ ਕਿਸੇ ਕੋਲੋਂ ਲਿਆ ਤੇ ਉਹ ਦੇ ਦਈਏ ਤੇ ਉਹ ਪੁੰਨ ਹੈ ਤੇ ਜੇ ਦਿੱਤਾ ਨਾ ਜਾਏ ਤੇ ਪਾਪ ਹੈ ਇਸ ਵਾਸਤੇ ਇਹਨਾਂ ਨੇ ਨਰਕ ਤੇ ਸੁਰਗ ਦੀ ਜਤ ਵਿਖਿਆ ਵਿਆਖਿਆ ਕਰ ਦਿੱਤੀ ਅੱਗੇ ਗੁਰੂ ਨਾਨਕ ਜੀ ਦਾ ਸ਼ਲੋਕ ਹੈ ਇੱਕ ਨਾਲ ਹੀ ਇਹਦੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਬੇਦ ਪੁਕਾਰੇ ਪੁੰਨ ਪਾਪ ਸੁਰਗ ਨਰਕ ਕਾ ਬੀਓ ਕਹਿੰਦੇ ਨੇ ਬੇਦਾਂ ਦਾ ਵਿਚਾਰ ਹੈ ਉਹਨਾਂ ਦੀ ਪਹੁੰਚ ਹੈ ਕਿ ਪਾਪ ਤੇ ਪੁੰਨ ਦੀ ਵਿਚਾਰ ਕਰਨੀ ਤੇ ਉਹ ਕਹਿੰਦੇ ਨੇ ਬੇਦਾਂ ਨੇ ਆਖਿਆ ਕੀ ਹੈ ਉਹ ਕਹਿੰਦੇ ਨੇ ਕਿ ਜੇ ਕੋਈ ਪੁੰਨ ਕਰਦਾ ਹੈ ਤੇ ਉਹ ਸੁਰਗ ਦਾ ਕਾਰਨ ਬਣਦਾ ਹੈ ਜੇ ਕੋਈ ਪਾਪ ਕਰਦਾ ਤੇ ਉਹ ਨਰਕ ਦਾ ਕਾਰਨ ਬਣਦਾ ਹੈ ਕਹਿੰਦੇ ਨੇ ਬੇਦ ਪੁਕਾਰੈ ਪੁੰਨ ਪਾਪ ਸੁਰਗ ਨਰਕ ਕਾ ਬੀਜੋ ਸਮਝ ਲਓ ਕਿ ਪੁੰਨ ਜਿਹੜਾ ਇਹ ਸੁਰਗ ਦਾ ਬੀਜ ਹੈ ਤੇ ਪਾਪ ਜਿਹੜਾ ਨਰਕ ਦਾ ਬੀਜ ਬੀਜ ਲਿਆ ਗੁਰੂ ਨਾਨਕ ਪਾਤਸ਼ਾਹ ਕਹਿ ਰਹੇ ਨੇ ਸੁਰਗ ਨਰਕਾਂ ਦਾ ਬੀਜ ਕੀ ਹੈ ਪਾਪ ਤੇ ਪੁੰਨ ਗੁਰੂ ਪਾਤਸ਼ਾਹ ਕਲਗੀਧਰ ਪਾਤਸ਼ਾਹ ਆਪਣੀ ਬਾਣੀ ਵਿੱਚ ਕਹਿੰਦੇ ਨੇ ਕਹਿੰਦੇ ਨੇ ਪੁੰਨ ਪ੍ਰਤਾਪਨ ਬਾਦਤ ਜੈ ਤੁਨ ਪਾਪਨ ਕੇ ਬਹੁ ਪੁੰਜ ਖਪੈਗੇ ਜਦੋਂ ਕੋਈ ਪੁੰਨ ਕਰਦਾ ਤੇ ਕੀ ਹੁੰਦਾ ਹੈ ਉਹਦੇ ਪੁੰਨਾਂ ਦੀ ਜੈ ਜੈਕਾਰ ਦੀ ਧੁਨੀ ਸੰਸਾਰ ਵਿੱਚ ਫੈਲ ਜਾਂਦੀ ਹੈ ਕਿ ਫਲਾਣੇ ਮਨੁੱਖ ਨੇ ਫਲਾ ਉਹ ਬੜਾ ਦਾਨੀ ਹੈ ਬੜਾ ਪੁੰਨ ਆਤਮਾ ਹੈ ਉਹ ਬਹੁਤ ਪੁੰਨ ਕਰਦਾ ਪਿਆ ਜਦੋਂ ਇਹ ਧੁਨੀ ਸੰਸਾਰ ਵਿੱਚ ਫੈਲਦੀ ਹੈ ਤੇ ਪਾਪਾਂ ਦੇ ਦਲਾਂ ਦੇ ਦਲ ਨਾਸ ਹੋ ਜਾਂਦੇ ਪਾਪਾਂ ਦਾ ਨਾਸ ਹੋ ਜਾਂਦਾ ਪੁੰਨ ਪ੍ਰਤਾਪਨ ਬਾਜਤ ਜੈ ਧੁਨ ਜੈ ਜੈਕਾਰ ਦੀ ਧੁਨੀ ਵੱਧਦੀ ਹੈ ਤੇ ਪਾਪਨ ਕੇ ਬਹੁ ਪੁੰਜ ਖਪਾਂਗੇ ਹੋਰ ਵੀ ਕੁਝ ਬਣਦਾ ਕਹਿੰਦੇ ਨੇ ਸਾਧ ਸਮੂਹ ਪ੍ਰਸੰਨ ਫੇਰਾ ਜਗ ਜਦੋਂ ਪੁੰਨ ਕਰਦਾ ਕੋਈ ਸੰਸਾਰ ਵਿੱਚ ਪੁੰਨ ਹੁੰਦੇ ਨੇ ਤੇ ਫਿਰ ਕੀ ਹੁੰਦਾ ਕਹਿੰਦੇ ਨੇ ਉਹਨਾਂ ਦੇ ਉਦੋਂ ਸਾਧੂ ਬਿਰਤੀ ਵਾਲੇ ਲੋਕ ਬਹੁਤ ਪ੍ਰਸੰਨ ਹੁੰਦੇ ਨੇ ਤੇ ਉਹ ਸੰਸਾਰ ਵਿੱਚ ਵਿਚਰਦੇ ਨੇ ਪੁੰਨ ਸਾਧ ਸਮੂਹ ਪ੍ਰਸੰਨ ਫਿਰੈ ਜਗ ਤੇ ਸ਼ਤਰੂ ਸਭਾ ਅਵਲੋਕ ਚਪੈਗੇ ਤੇ ਜਿਹੜੇ ਦੁਸ਼ਮਣ ਲੋਕ ਨੇ ਨਾ ਪੁੰਨ ਦੇ ਵਿਰੋਧੀ ਧਰਮ ਦੇ ਵਿਰੋਧੀ ਉਹ ਪੁੰਨ ਦੀ ਜੈ ਜੈਕਾਰ ਦੀ ਧੁਨੀ ਨੂੰ ਵੇਖ ਕੇ ਤੇ ਉਹ ਛਪ ਜਾਂਦੇ ਨੇ ਉਹ ਡਰ ਜਾਂਦੇ ਨੇ ਉਹ ਦਬ ਜਾਂਦੇ ਨੇ ਮੈਂ ਅਰਜ ਕਰ ਰਿਹਾ ਸਾ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਇਹ ਨਰਕ ਤੇ ਸੁਰਗ ਹੈ ਪੁੰਨ ਜਿਹੜਾ ਬੇਦ ਪੁਕਾਰੇ ਪੁੰਨ ਪਾਪ ਸੁਰਗ ਨਰਕ ਕਾ ਬੀਓ ਤੇ ਜੋ ਬੀਜੈ ਸੋ ਉਗਵੈ ਖਾਂਦਾ ਜਾਣੇ ਜੀਓ ਗੁਰੂ ਨਾਨਕ ਜੀ ਕਹਿੰਦੇ ਨੇ ਇਸ ਤਰ੍ਹਾਂ ਹੀ ਸਮਝ ਲਓ ਕਿ ਜੋ ਕੁਝ ਧਰਤੀ ਵਿੱਚ ਬੀਜਿਆ ਜਾਂਦਾ ਉਹ ਹੀ ਵੱਢਣਾ ਪੈਂਦਾ ਉਹ ਹੀ ਖਾਣਾ ਪੈਂਦਾ ਪਾਪ ਤੇ ਪੁੰਨ ਇਸ ਤਰ੍ਹਾਂ ਹੈ ਅੱਗੇ ਚੱਲੀਏ ਕਬੀਰ ਕਹਿੰਦੇ ਨੇ ਮੈਂ ਇੱਕ ਦੁਨੀਆ ਵਿੱਚ ਅਚੰਭਾ ਦੇਖਿਆ ਕੀ ਦੇਖਿਆ ਕਹਿੰਦਾ ਮੈਂ ਗੁਰੂ ਕੇ ਦਰਬਾਰ ਵਿੱਚ ਸਾਖਿਆਤ ਸਵਰਗ ਵੇਖਿਆ ਗੁਰੂ ਚਰਨਾਂ ਵਿੱਚ ਉੱਥੇ ਕੀ ਹੁੰਦਾ ਕਹਿੰਦਾ ਉੱਥੇ ਹੁੰਦਾ ਇਹ ਹੈ ਕਿ ਨਰ ਤੇ ਸੁਰ ਹੋਏ ਜਾਤ ਨਿਮਖ ਮੈਂ ਸਤਗੁਰ ਬੰਦ ਸਿਖਲਾਈ ਸਤਿਗੁਰੂ ਕੀ ਕਰਦੇ ਨੇ ਕਹਿੰਦਾ ਸਤਿਗੁਰੂ ਇਹ ਕਰਦੇ ਨੇ ਕਿ ਮਨੁੱਖ ਨੂੰ ਚੰਗੀ ਬੁੱਧੀ ਦਿੰਦੇ ਨੇ ਤੇ ਭੈੜੀ ਬੁੱਧੀ ਖੋਟੀ ਬੁੱਧੀ ਦਾ ਨਾਸ਼ ਕਰ ਦਿੰਦੇ ਨੇ ਸਤਿਗੁਰੂ ਦਾ ਵਿਚਾਰ ਸਤਿਗੁਰਾਂ ਦਾ ਗਿਆਨ ਜੋ ਹੈ ਉਹ ਜਿਹੜਾ ਖੋਟੀ ਮਤ ਦਾ ਨਾਸ਼ ਕਰ ਦਿੰਦਾ ਚੰਗੀ ਮਤ ਦਿੰਦਾ ਕਬੀਰ ਕਹਿੰਦੇ ਨੇ ਮੈਂ ਇਹ ਦੇਖਿਆ ਨਰ ਤੇ ਸੁਰ ਹੋਏ ਜਾਤ ਨਿਮਖ ਮੈਂ ਸਤਿਗੁਰੂ ਗੁਰੂ ਚਰਨਾਂ ਵਿੱਚ ਜਿਹੜੇ ਮਨੁੱਖ ਜਾਂਦੇ ਨੇ ਉਹ ਨਾਮ ਦੀ ਦਾਤ ਦਿੰਦੇ ਨੇ ਉਹਨੂੰ ਚੰਗੀ ਬੁੱਧੀ ਦਿੰਦੇ ਨੇ ਦੇਵੀ ਗੁਣਾ ਦਾ ਦਾਨ ਕਰਦੇ ਨੇ ਤੇ ਜਿਹੜੇ ਆਸਰੀ ਗੁਣ ਨੇ ਉਹਨਾਂ ਦੇ ਨਾਸ਼ ਹੋ ਜਾਂਦਾ ਕਹਿੰਦੇ ਨੇ ਨਰ ਤੇ ਸੁਰ ਹੋਏ ਜਾਤ ਨਿਮਖ ਮੈਂ ਐਵੇਂ ਘੜੀ ਪਲ ਦੇ ਵਿੱਚ ਜਦੋਂ ਸਤਿਗੁਰੂ ਜੀ ਇੱਕ ਨਜ਼ਰ ਵੀ ਕਰ ਦੇਣ ਗੁਰੂ ਦਾ ਦਰਸ਼ਨ ਹੀ ਐਸਾ ਹੈ ਦਰਸ਼ਨ ਕਰਕੇ ਹੀ ਨਰ ਤੋਂ ਮਨੁੱਖ ਤੋਂ ਦੇਵਤਾ ਬਣ ਜਾਂਦਾ ਕਬੀਰ ਕਹਿੰਦੇ ਨੇ ਗੁਰਬਾਣੀ 'ਚ ਨਰ ਤੇ ਸੁਰ ਹੋਏ ਜਾਤ ਨਿਮਖ ਮੈਂ ਕਿਸ ਤਰ੍ਹਾਂ ਕਾਦੇ ਨਾਲ ਹੈ ਸਤਗੁਰ ਬੁੱਧ ਸਿਖਲਾਈ ਸਤਗੁਰੂ ਬੁੱਧੀ ਹੀ ਐਸੀ ਦਿੰਦੇ ਨੇ ਉਹਨਾਂ ਦੀ ਬੁੱਧੀ ਵਿੱਚ ਗਿਆਨ ਹੈ ਉਹ ਗਿਆਨ ਹੈ ਜਿਹੜਾ ਦੁਨੀਆ ਵਿੱਚੋਂ ਨਹੀਂ ਮਿਲਦਾ ਇਸ ਵਾਸਤੇ ਸਤਗੁਰ ਬੁੱਧ ਸਿਖਲਾਈ ਉਹਨਾਂ ਸ਼ੰਕਾਵਾਦੀ ਕਹਿੰਦਾ ਤੂੰ ਕਿੱਥੋਂ ਤੱਕ ਪਹੁੰਚਿਆ ਆਪਣੀ ਗੱਲ ਕਰ ਕਹਿੰਦਾ ਮੈਂ ਮੇਰੀ ਕੀ ਬਾਤ ਹੈ ਕਹਿੰਦਾ ਮੈਂ ਹੁਣ ਇੱਥੇ ਪਹੁੰਚ ਗਿਆ ਕਿ ਨਰ ਤੇ ਉਪਜ ਸੁਰਗ ਕੋ ਜੀਤਿਓ ਸੇ ਅਵਖਦ ਮੈਂ ਪਾਈ ਮੈਂ ਜਦੋਂ ਦਾ ਗੁਰੂ ਦਾ ਦਰਸ਼ਨ ਕੀਤਾ ਆਪਣੇ ਦਾ ਮੈਂ ਹੁਣ ਵੇਖੋ ਲੋਕੋ ਮਾਤ ਲੋਕ ਵਿੱਚ ਪੈਦਾ ਹੋ ਕੇ ਮਨੁੱਖ ਦੇ ਮਨੁੱਖ ਤੋਂ ਪੈਦਾ ਹੋ ਕੇ ਮੈਂ ਸੁਰਗਾਂ ਨੂੰ ਜਿੱਤ ਲਿਆ ਇਹ ਮਿਲਿਆ ਕਿੱਥੋਂ ਹੈ ਇਹ ਸਭ ਕੁਝ ਮਿਲਿਆ ਸਤਿਗੁਰੂ ਤੋਂ ਹੈ ਇਸ ਵਾਸਤੇ ਕਬੀਰ ਨੇ ਕਹਿ ਦਿੱਤਾ ਸੁਰਗ ਨਰਕ ਤੇ ਮੈਂ ਰਹਿਓ ਮੈਂ ਉਹਨਾਂ ਸੁਰਗਾ ਤੇ ਨਰਕਾਂ ਤੋਂ ਜਿਹੜੇ ਗਾਹ ਦੱਸੇ ਜਾਂਦੇ ਨੇ ਅੱਗੇ ਕਹਿੰਦਾ ਮੈਂ ਉਹਨਾਂ ਤੋਂ ਉੱਚਾ ਹੋ ਗਿਆ ਉਹ ਨੀਵੇਂ ਨੇ ਮੈਂ ਹੁਣ ਉੱਚਾ ਹਾਂ ਹੋਇਆ ਕਿਸ ਤਰ੍ਹਾਂ ਗੁਰੂ ਕੀ ਕਿਰਪਾ ਨਾਲ ਸਤਗੁਰ ਕੇ ਪ੍ਰਸਾਦ ਗੁਰੂ ਕੀ ਕਿਰਪਾ ਦੇ ਨਾਲ ਮੈਂ ਉਹਨਾਂ ਸਵਰਗਾਂ ਤੋਂ ਤੇ ਨਰਕਾਂ ਤੋਂ ਉੱਚਾ ਹੋ ਗਿਆ ਮੈਂ ਕਹਿੰਦਾ ਗੁਰੂ ਗੁਰੂ ਕੇ ਸਿੱਖਾਂ ਨੇ ਗੁਰਮਤ ਵਰਤਨ ਵਾਲਿਆਂ ਨੇ ਗੁਰਮਖ ਲੋਕਾਂ ਨੇ ਤੇ ਸਵਰਗਾਂ ਤੇ ਨਰਕਾਂ ਨੂੰ ਠੁਕਰਾ ਦਿੱਤਾ ਪੈਰਾਂ ਨਾਲ ਕਹਿੰਦੇ ਨੇ ਕਵਨ ਨਰਕ ਕਿਆ ਸੁਰਗ ਵਿਚਾਰਾ ਸੰਤਨ ਦੋ ਉਰਾਦੇ ਦੋਵਾਂ ਨੂੰ ਠੁਕਰਾ ਦਿੱਤਾ ਰੱਦ ਕਰ ਦਿੱਤੇ ਦੋਵਾਂ ਨੂੰ ਨਾ ਨਰਕ ਨੂੰ ਵੀ ਤਾਂ ਸੁਰਗ ਨੂੰ ਵੀ ਮੰਨਦੇ ਹੀ ਨਹੀਂ ਕਬੀਰ ਕਹਿੰਦਾ ਨਾਮ ਇਸ ਤਰ੍ਹਾਂ ਡਰੋ ਨਾ ਡਰੋ ਨਾ ਸਤਿਗੁਰੂ ਵਾਲੇ ਅਸੀਂ ਸਤਿਗੁਰੂ ਵਾਲਿਆਂ ਨੂੰ ਉਹਨਾਂ ਸਵਰਗਾਂ ਤੇ ਨਰਕਾਂ ਤੋਂ ਡਰਨਾ ਨਹੀਂ ਚਾਹੀਦਾ ਸੁਰਗ ਬਾਸ ਨਾ ਹੈ ਦਰਿਆ ਨਾ ਨਰਕ ਨਿਵਾਸ ਕਬੀਰ ਕਹਿੰਦੇ ਨੇ ਐਸਾ ਹੈ ਨਹੀਂ ਕੋਈ ਜੋ ਸਤਿਗੁਰੂ ਦੇ ਚਰਨਾਂ ਵਿੱਚ ਸਵਰਗ ਹੈ ਇਸ ਤੋਂ ਪਰੇ ਕੋਈ ਸਵਰਗ ਹੀ ਨਹੀਂ ਮੈਂ ਤੇ ਉਹਨਾਂ ਵਿੱਚ ਦੋਵਾਂ ਨੂੰ ਠੁਕਰਾ ਦਿੱਤਾ ਉਹਨਾਂ ਨੇ ਪੁੱਛਿਆ ਤੂੰ ਜਾਏਗਾ ਕਿੱਥੇ ਥਾਂ ਤੇ ਦੋ ਹੀ ਨੇ ਜਾਂ ਤੇ ਸਵਰਗ ਹੈ ਜਾਂ ਨਰਕ ਹੈ ਆਖਰ ਤੇ ਦੋ ਪੱਖੀ ਕਥਾਈ ਹੀ ਚੱਲੇਗੀ ਜਾਂ ਤੇ ਸੁਖ ਦੀ ਜਾਂ ਦੁੱਖ ਦੀ ਹੈ ਜਾਂ ਸੁਰਗ ਦੀ ਹੈ ਜਾਂ ਨਰਕ ਦੀ ਹੈ ਜਾਂ ਜੀਵਨ ਦੀ ਹੈ ਜਾਂ ਮੌਤ ਦੀ ਹੈ ਜਾਂ ਗੁਰਮੁਖ ਦੀ ਹੈ ਜਾਂ ਮਨਮੁਖ ਦੀ ਹੈ ਜਾਏਗਾ ਕਿੱਥੇ ਦੂਜੀ ਜਾਂ ਤੇ ਥਾਂ ਹੀ ਕੋਈ ਨਹੀਂ ਕਹਿੰਦਾ ਮੈਂ ਜਾਵਾਂਗਾ ਮੇਰੇ ਕੋਲ ਥਾਂ ਹੈਗਾ ਕਿਹੜਾ ਥਾਂ ਹੈ ਕਹਿੰਦਾ ਚਰਨ ਕਮਲ ਕੀ ਮੌਜ ਮੈਂ ਰਹੋ ਅੰਤ ਅਰ ਆਦ ਮੈਂ ਜਿੱਥੇ ਹਮੇਸ਼ਾ ਹੀ ਸਵਰਗ ਰਹਿੰਦਾ ਆ ਜਿਹੜੇ ਸਵਰਗ ਦਾ ਤੁਸੀਂ ਅੱਜ ਨਜ਼ਾਰਾ ਮਾਣ ਰਹੇ ਹੋ ਜਿਹੜਾ ਦਰਸ਼ਨ ਕਰ ਰਹੇ ਹੋ ਮੈਂ ਅੱਖੀ ਡਿੱਠਾ ਪਰਸੋਂ 25 ਤਰੀਕ ਨੂੰ ਇੱਕ ਵੈਸ਼ਨਵ ਹੋਟਲ ਵਿੱਚ ਨਾਮ ਧਾਰੀਆਂ ਨੇ ਉੱਥੇ ਹੋਟਲ ਖੋਲਿਆ ਗੁਰਦਿਆਲ ਸਿੰਘ ਗੁਰਾਂ ਨੇ ਉਹ ਨੱਥੇ ਚਰਨ ਪਵਾਏ ਸਤਗੁਰਾਂ ਦੇ ਸੱਚੇ ਪਾਤਸ਼ਾਹ ਨੇ ਐਸੀ ਉੱਥੇ ਕਿਰਪਾ ਕੀਤੀ ਮੈਂ ਕਹਿੰਦਾ ਇੰਦਰਪੁਰੀ ਬਣਾ ਦਿੱਤੀ ਉੱਥੇ ਜਿਹੜੀ ਇੰਦਰਪੁਰੀ ਦੱਸੀ ਜਾਂਦੀ ਹੈ ਕਿਤੇ ਕਿਤੇ ਇੰਦਰਪੁਰੀ ਵਿੱਚ ਕੀ ਹੁੰਦਾ ਹੈ ਉੱਥੇ ਕਿੰਦਰਬ ਗਾਉਂਦੇ ਨੇ ਕਿੰਦਰ ਵਜਾਉਂਦੇ ਨੇ ਆ ਪੱਛਰਾਂ ਨਾਚ ਕਰਦੀਆਂ ਨੇ ਬੜੇ ਬੜੇ ਰਾਗੀ ਉੱਥੇ ਬੈਠੇ ਹੁੰਦੇ ਨੇ ਸਭਾ ਵਿੱਚ ਆਪਣੀ ਆਪਣੀ ਕਲਾ ਪੇਸ਼ ਕਰਦੇ ਨੇ ਉਹ ਮੈਂ ਨਜ਼ਾਰਾ ਪਰਸੋਂ 25 ਤਰੀਕ ਨੂੰ ਉੱਥੇ ਵੇਖਿਆ ਨਿਰਤਕਾਰੀ ਦੇਖੀ ਹੈ ਰਾਗ ਵਿਦਿਆ ਵੇਖੀ ਹੈ ਬੜੇ ਬੜੇ ਬਲੈਤ ਖਾਂ ਵਰਗੇ ਬੜੇ ਬੜੇ ਵੱਡੇ ਰਾਗੀ ਉੱਥੇ ਬੈਠੇ ਵੇਖੇ ਨੇ ਗੁਰੂ ਕੇ ਚਰਨਾਂ ਵਿੱਚ ਮੈਨੂੰ ਉਹ ਯਾਦ ਆਈ ਸਹਿਬ ਦਸਮ ਪਾਤਸ਼ਾਹ ਨੇ ਇੱਕ ਥਾਂ ਲਿਖਿਆ ਉਹ ਨਜ਼ਾਰਾ ਇੰਦਰਪੁਰੀ ਦਾ ਕਹਿੰਦੇ ਨੇ ਜਾਂ ਤੇ ਪ੍ਰਸੰਨ ਭਏ ਹੈ ਮਹਾਮੁਨ ਦੇਵ ਦੇਵਨ ਕੇ ਤਪ ਮੈਂ ਸੁਖ ਪਾਵੈ ਜਗ ਕਰੈ ਇਕ ਬੇਦ ਰਰੈ ਭਵ ਤਾਪ ਹਰੈ ਮਿਲ ਧਿਆਨ ਹੈ ਲਾਵੈ ਚਾਲਰ ਤਾਲ ਮਿਰਦੰਗ ਉਪੰਗ ਰਬਾਬ ਲੀਏ ਸੁਰ ਸਾਜ ਮਿਲਾਵੈ ਕਿੰਨਰ ਗੰਧਰਵ ਗਾਣ ਕਰੈ ਗਣ ਜਛ ਅਪਛਰ ਨਿਰਤ ਦਿਖਾਵੈ ਇਹ ਉੱਥੇ ਨਜ਼ਾਰਾ ਦੇਖਿਆ ਮੈਂ ਅੱਗੇ ਕਹਿੰਦੇ ਨੇ ਸੰਖਨ ਕੀ ਤੁਨ ਕੰਟਨ ਕੀ ਕਰ ਫੂਲਨ ਕੀ ਬਰਖਾ ਬਰਖਾਵੈ ਆਰਤੀ ਕੋਟ ਕਰੇ ਸੁਰ ਸੁੰਦਰ ਪੇਕ ਪੁਰੰਦਰ ਕੈ ਬਲ ਜਾਵੇ ਦਾਨਤ ਦਛਨ ਦੇ ਕੈ ਪ੍ਰਦਛਨ ਭਾਲ ਮੈਂ ਕੁੰਕਮ ਅਛਤ ਲਾਵੇ ਹੋਤ ਕੁਲਾ ਹਲ ਦੇਵਪੁਰੀ ਮਿਲ ਦੇਵਨ ਕੇ ਕੁਲ ਮੰਗਲ ਗਾਵੇ ਦੇਵਪੁਰੀ ਦੀ ਇਹ ਕਥਾ ਲਿਖੀ ਹੈ ਸਹਿਬ ਦਸ਼ਮ ਪਾਤਸ਼ਾਹ ਸਾਰੇ ਮੈਂ ਕਹਿੰਦਾ ਗੁਰੂ ਕੇ ਚਰਨਾਂ ਵਿੱਚ ਹਮੇਸ਼ਾ ਹਰ ਰੋਜ਼ ਐ ਹੁਣੇ ਹੁਣੇ ਤੁਸਾ ਰਾਗ ਵਿਦਿਆ ਦੇ ਸ਼ਬਦ ਸੁਣੇ ਨ ਗੁਰਬਾਣੀ ਐਸਾ ਸਵਰਗ ਵੇਖਣ ਵਿੱਚ ਦੁਨੀਆ ਦੇ ਤਖਤੇ ਤੇ ਨਹੀਂ ਮਿਲਦਾ ਜਿੱਥੇ ਸਤਗੁਰੂ ਬੈਠੇ ਹੋਣ ਤੇ ਜਿੱਥੇ ਐਸਾ ਕੀਰਤਨ ਹੁੰਦਾ ਹੋਇਆ ਹੋਵੇ ਕਥਾ ਤੇ ਕੀਰਤਨ ਸੱਤ ਤੇ ਅਸੱਤ ਦੀ ਵਿਚਾਰ ਸੁਰਗ ਤੇ ਨਰਕ ਦੀ ਵਿਚਾਰ ਸੁਰਗ ਕਿਆ ਹੈ ਸੋ ਮੈਂ ਅਰਜ ਇਹ ਕਰਨੀ ਹੈ ਸੁਰਗ ਤੇ ਨਰਕ ਦੁਨੀਆ ਵਿੱਚ ਵੀ ਹੈ ਜਿਹੜਾ ਗੁਰਬਾਣੀ ਵਿੱਚ ਤੇ ਵੇਦ ਸ਼ਾਸਤਰਾਂ ਵਿੱਚ ਆਇਆ ਹੈ ਉਹ ਅੱਗੇ ਹੈ ਆਤਮਾ ਵਾਸਤੇ ਹੈ ਮੈਂ ਕਹਿੰਦਾ ਸਰੀਰ ਵਾਸਤੇ ਸੁਰਗ ਤੇ ਨਰਕ ਹੈ ਦੁਨੀਆ ਵਿੱਚ ਚੱਲਦੇ ਫਿਰਦੇ ਸੁਰਗ ਕਈ ਪ੍ਰਕਾਰ ਦੇ ਨੇ ਇਹਨਾਂ ਦੀ ਮੈਂ ਕੁਝ ਅਰਜ ਕਰ ਦਿਆਂ ਸਾਡੇ ਭਾਰਤ ਵਰਸ਼ ਦਾ ਇੱਕ ਕਵੀ ਹੋਇਆ ਚਾਣਕ ਇਸ ਨੇ ਬਹੁਤ ਸੁੰਦਰ ਇੱਕ ਪੁਸਤਕ ਲਿਖਿਆ ਚਾਣਕ ਨੀਤੀ ਉਹ ਲਿਖਦਾ ਸਵਰਗ ਤੇ ਨਰਕ ਨੂੰ ਲਿਖਦਾ ਕੈਸਾ ਹੈ ਇਹ ਹੁਣ ਦੁਨੀਆ ਦਾ ਸਵਰਗ ਪੇਸ਼ ਕਰਦਾ ਕਹਿੰਦਾ ਸੁਰਗ ਕੀ ਹੈ ਪੁੱਛਿਆ ਦੱਸੋ ਜੀ ਸੁਰਗ ਕੀ ਹੈ ਕਹਿੰਦਾ ਮੇਰੇ ਵਿਚਾਰ ਚ ਸੁਰਗ ਇਹ ਹੈ ਕਿ ਆਗਿਆਕਾਰੀ ਸੁੱਤ ਹੋਏ ਅਰ ਮਿੱਠ ਬੋਲੀ ਨਾਰ ਧਨ ਘਰ ਮੈਂ ਸੰਤੋਖ ਮਨ ਇਹ ਚਾਰ ਸਵਰਗ ਸੰਸਾਰ ਆਗਿਆਕਾਰੀ ਪੁੱਤਰ ਹੋਵੇ ਤੇ ਘਰ ਵਾਲੀ ਹੋਵੇ ਮਿੱਠਾ ਬੋਲਣ ਵਾਲੀ ਘਰ ਵਿੱਚ ਧਨ ਹੋਵੇ ਸਰੀਰ ਦੀਆਂ ਲੋੜਾਂ ਪੂਰੀਆਂ ਕਰਨ ਵਾਸਤੇ ਤੇ ਮਨ ਵਿੱਚ ਹੋਵੇ ਸੰਤੋਖ ਜਿੱਥੇ ਇਹ ਚਾਰ ਚੀਜ਼ਾਂ ਨੇ ਕਹਿੰਦਾ ਉੱਥੇ ਸਵਰਗ ਹੈ ਐਲਾਨ ਹੈ ਉਹਦਾ ਨਰਕ ਵੀ ਦੱਸ ਦਿਓ ਕਹਿੰਦਾ ਮੈਂ ਬਹੁਤੀ ਗੱਲ ਨਹੀਂ ਕਰਦਾ ਜਿੱਥੇ ਚਾਰ ਚੀਜ਼ਾਂ ਹੈ ਨਹੀਂ ਪੁੱਤਰ ਆਖੇ ਨਹੀਂ ਲੱਗਦਾ ਘਰ ਵਾਲੀ ਕੌੜਾ ਬੋਲਦੀ ਹੈ ਘਰ ਵਿੱਚ ਕੁਝ ਹੈ ਹੀ ਨਹੀਂ ਪਦਾਰਥ ਤੇ ਮਨ ਵਿੱਚ ਸੰਤੋਖ ਕਿੱਥੋਂ ਆਉਣਾ ਕਹਿੰਦਾ ਜਿੱਥੇ ਚਾਰ ਨਹੀਂ ਇਹਦੋਂ ਵੱਡਾ ਨਰਕ ਹੋਰ ਚਾਹੀਦਾ ਵੀ ਕੋਈ ਨਹੀਂ ਇੰਨਾ ਹੀ ਕਾਫੀ ਇਹ ਨਰਕ ਹੈ ਤੁਸੀਂ ਸਾਡੇ ਨਾਮਧਾਰੀ ਪੰਥ ਦੇ ਕਵੀ ਨੇ ਜੀਵਨ ਸਿੰਘ ਸਿੰਘੁਰੀ ਉਹਨਾਂ ਕੋਲੋਂ ਬਹੁਤ ਕੁਝ ਸੁਣਿਆ ਤੇ ਸਾਰੀ ਸਾਧ ਸੰਗਤ ਨੂੰ ਪਤਾ ਹੈ ਉਹਨਾਂ ਨੇ ਆਪਣੀ ਕਾਵ ਰਚਨਾ ਵਿੱਚ ਨਰਕਾਂ ਤੇ ਸੁਰਗਾਂ ਦੀ ਵਿਆਖਿਆ ਕੀਤੀ ਹੋਈ ਹੈ ਕਵੀ ਕਹਿੰਦੇ ਨੇ ਕਵੀ ਜੀਵਨ ਸਿੰਘ ਜੀ ਕਹਿੰਦੇ ਨੇ ਸੁਰਗ ਕੀ ਹੈ ਕਹਿੰਦਾ ਮਿੱਤਰ ਨੂੰ ਵਾਸ ਅਤੇ ਛਤਰੂ ਨੂੰ ਭੈ ਜੀ ਦਾ ਮਾਣ ਹੈ ਨਮਾਣਿਆਂ ਨੂੰ ਜਿਸ ਦੇ ਪਿਆਰ ਵਿੱਚ ਦੁੱਧ ਪੁੱਤ ਰੁੱਤ ਮੇਵਾ ਚਾਕਰ ਕਰਨ ਸੇਵਾ ਚੱਲਦਾ ਵਿਹਾਰ ਹੋਵੇ ਜਿਸ ਦਾ ਬਾਜ਼ਾਰ ਵਿੱਚ ਲਾਭ ਹੈ ਵਪਾਰਾਂ ਵਿੱਚ ਕੀਰਤੀ ਹੈ ਯਾਰਾਂ ਵਿੱਚ ਸੀਲ ਗੁਣ ਰੂਪ ਮੰਨੋ ਜਿਸ ਦੀ ਹੈ ਨਾਰ ਵਿੱਚ ਜਿਸ ਨੂੰ ਇਹ ਵਸਤਾ ਪ੍ਰਾਪਤ ਜੀਵਨ ਸਿੰਘਾ ਭੋਗਦਾ ਸੁਰਗ ਬੰਦਾ ਸਾਰਾ ਸੰਸਾਰ ਵਿੱਚ ਇਹ ਤੇ ਦੁਨੀਆ ਦੀ ਦੌਲਤ ਹੈ ਇਹ ਤੇ ਸਾਰੀ ਦੁਨੀਆ ਦੀ ਸੁਗਾਤ ਹੈ ਇਹ ਸਵਰਗ ਦੁਨੀਆ ਦਾ ਜੀਵਨ ਵਾਸਤੇ ਹੈ ਸਰੀਰ ਵਾਸਤੇ ਉਹਨਾਂ ਨੂੰ ਪੁੱਛਿਆ ਨਰਕ ਵੀ ਦੱਸ ਦਿਓ ਅਗਲੀ ਉੱਤੇ ਵਿੱਚ ਦੱਸਦੇ ਨੇ ਨਰਕ ਕੀ ਹੈ ਕਹਿੰਦਾ ਬਿਨਾ ਗੁਣ ਅਬਮਾਨ ਫਿੱਕਾ ਬੋਲਦਾ ਜ਼ਬਾਨ ਪਾਵੇ ਸਭਾ ਚ ਨਾ ਮਾਣ ਨਾ ਹੀ ਵਿਦਿਆ ਦੀ ਰਾਸੀ ਹੈ ਕਾਮੀ ਹੈ ਹਰਾਮੀ ਚੋਰ ਮਾੜੇ ਨੂੰ ਜਿਤਾਵੇ ਜੋਰ ਹਿਰਦਾ ਕਠੋਰ ਹੋਰ ਘਾਤ ਵਿਸ਼ਵਾਸੀ ਹੈ ਰੋਗੀ ਹੈ ਦਲਿਦਰੀ ਹੈ ਸੋਗੀ ਮਹਾ ਛਿਦਰੀ ਹੈ ਨਿੰਦਕ ਨਖਿਦਰੀ ਕੁਲੈਣੀ ਕਰਦਾਸੀ ਹੈ ਜਿਹਦੇ ਵਿੱਚ 14 ਅਵਲਛਣ ਜੀਵਨ ਸਿੰਘਾ ਭੋਗ ਦਾ ਨਰਕ ਸਦਾ ਨਰਕਾਂ ਦਾ ਵਾਸੀ ਹੈ ਇਹ ਤੇ ਇਹ ਦੁਨੀਆ ਦਾ ਸਾਰਾ ਸਵਰਗ ਤੇ ਨਰਕ ਹੈ ਦੁਨੀਆ ਵਿੱਚ ਹੈ ਸਰੀਰ ਕਰਕੇ ਹੈ ਜੋ ਸਰੀਰ ਵਾਸਤੇ ਸਵਰਗ ਨੇ ਮੈਂ ਅਰਜ ਕਰਾਂਗਾ ਦੁਨੀਆ ਦੇ ਨਰਕਾਂ ਸਵਰਗਾਂ ਵਿੱਚੋਂ ਹੁਣ ਕਬੀਰ ਆਪਣਾ ਵਿਚਾਰ ਅੱਜ ਪ੍ਰਗਟ ਕਰਦੇ ਨੇ ਕਹਿੰਦੇ ਕਿ ਮੈਂ ਪ੍ਰਤੱਖ ਜੋ ਆਖਿਆ ਉਹ ਇਹ ਹੈ ਕਹੋ ਕਬੀਰ ਅਬ ਕਈਆ ਕਾਹੇ ਸਾਧ ਸੰਗਤ ਬੈਕੁੰਠ ਆਹੇ ਇਹ ਜਿੱਥੇ ਤੁਸੀਂ ਬੈਠੇ ਹੋ ਸਭ ਤੋਂ ਵੱਡਾ ਸਵਰਗ ਹੈ ਐ ਹੋ ਸਕਦਾ ਤੁਸੀਂ ਅਗਲਾ ਸਵਰਗ ਜੇ ਕਿਤੇ ਵੇਖਣ ਵਿੱਚ ਮਿਲਣਾ ਜਾਂ ਨਹੀਂ ਮਿਲ ਉਸ ਤੋਂ ਉਰੇ ਉਰੇ ਕੀ ਹੋ ਜਾਣਾ ਮਨੁੱਖ ਨਾਲ ਪਤਾ ਨਹੀਂ ਉੱਥੇ ਜਾਣਾ ਮਿਲੇਗਾ ਜਾਂ ਨਹੀਂ ਜਾਣਾ ਮਿਲੇਗਾ ਪਰ ਮੈਂ ਕਹਿੰਦਾ ਜਿਹੜੇ ਅੱਜ ਇਸ ਸਵਰਗ ਵਿੱਚ ਆ ਗਏ ਨੇ ਸਮਝ ਲੈਣ ਕਿ ਇਸ ਤੋਂ ਵੱਡਾ ਸਵਰਗ ਦੁਨੀਆ ਵਿੱਚ ਕੋਈ ਨਹੀਂ ਤੇ ਨਾ ਅੱਗੇ ਹੀ ਹੋਵੇਗਾ ਇਹ ਸਭ ਤੋਂ ਵੱਡਾ ਸਵਰਗ ਹੈ ਗੁਰੂ ਚਰਨਾਂ ਵਿੱਚ ਹੈ ਨਾ ਸਤਗੁਰਾਂ ਨੇ ਇਸ ਸਵਰਗ ਨੂੰ ਜਨਮ ਦਿੱਤਾ ਬਣਾਇਆ ਕਿੱਥੋਂ ਹੈ ਸਤਗੁਰੂ ਗੁਰੂ ਚਰਨਾਂ ਵਿੱਚੋਂ ਨਿਕਲਿਆ ਇਹ ਸਵਰਗ ਗੁਰੂ ਚਰਨਾਂ ਵਿੱਚੋਂ ਨਿਕਲੇ ਗੁਰੂ ਦਰਸ਼ਨ ਵਿੱਚੋਂ ਨਿਕਲੇ ਇਸ ਵਾਸਤੇ ਪਾਤਸ਼ਾਹ ਕਹਿੰਦੇ ਨੇ ਦਰਸ਼ਨ ਗੁਰੂ ਸਗਲ ਸੁਖ ਸਾਗਰ ਹੁੰਦਾ ਕੀ ਹੈ ਸਵਰਗਾਂ ਵਿੱਚ ਕੀ ਹੈ ਆਖਰ ਤੇ ਸੁਖ ਹੀ ਹੋਵੇਗਾ ਨਾ ਤੇ ਜਦੋਂ ਸੁੱਖਾਂ ਦਾ ਸਮੁੰਦਰ ਸਾਹਮਣੇ ਬੈਠੇ ਹੋਣ ਦਰਸ਼ਨ ਪਿਆ ਹੁੰਦਾ ਹੋਵੇ ਸੰਤ ਜੀ ਫਿਰ ਉੱਥੇ ਸਾਰੇ ਸੁਖ ਦੁਨੀਆ ਦੇ ਭੁੱਲ ਜਾਣਗੇ ਜੋ ਗੁਰੂ ਕੇ ਦਰਸ਼ਨ ਵਿੱਚ ਸੁਖਿਆ ਹੈ ਸ਼ਾਇਦ ਹੀ ਕਿਸੇ ਨੂੰ ਮਿਲਿਆ ਹੋਵੇ ਬਾਣੀ ਨਹੀਂ ਦੱਸਦੀ ਪਈ ਕਿਸੇ ਨੂੰ ਇਸ ਤੋਂ ਇਲਾਵਾ ਕਿਤੇ ਸੁੱਖ ਮਿਲਿਆ ਹੋਵੇ ਸੋ ਮੈਂ ਅਰਜ ਕਰ ਰਿਹਾ ਸਾਂ ਇੱਕ ਮੈਂ ਅਰਜ ਕਰ ਲਵਾਂ ਇਤਿਹਾਸ ਵਿੱਚੋਂ ਤੇ ਫਿਰ ਸਮਾਪਤੀ ਕਰ ਲਈ ਜਾਂ ਟਾਈਮ ਥੋੜਾ ਜਿਹਾ ਬੜੀ ਪੁਰਾਣੀ ਕਥਾ ਹੈ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਗੁਰਗੱਦੀ ਤੇ ਬਿਰਾਜਮਾਨ ਹੋਏ ਗੁਰੂ ਨਾਨਕ ਦੇਵ ਦੇ ਛੇਵੇਂ ਰੂਪ ਮੰਨਦੇ ਨੇ ਇਹਨਾਂ ਨੂੰ ਕਸ਼ਮੀਰ ਇਲਾਕੇ ਵਿੱਚ ਇੱਕ ਸ੍ਰੀਨਗਰ ਦੇ ਵਿੱਚ ਮਾਤਾ ਭਾਗਪਰੀ ਆਈ ਆ ਇਤਿਹਾਸ ਵਿੱਚ ਇਸ ਨੇ ਆਪਣੇ ਪੁੱਤਰ ਸਾਈਂ ਦਾਸ ਨੂੰ ਪੁੱਛਿਆ ਸਾਈਂ ਦਾਸ ਹਾਂ ਮਾਤਾ ਜੀ ਇਹ ਦੱਸ ਕਿ ਅੱਜ ਕੱਲ ਗੁਰੂ ਨਾਨਕ ਦੀ ਗੱਦੀ ਤੇ ਕਿਹੜੇ ਗੁਰੂ ਸਾਹਿਬ ਨੇ ਉਹ ਆਖਿਆ ਮਾਤਾ ਜੀ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਨੇ ਅੱਛਾ ਚੰਗਾ ਇਸ ਦੇ ਮਾਤਾ ਦੇ ਅੰਦਰ ਚੰਗੀ ਭਾਵਨਾ ਪ੍ਰਗਟ ਹੋਈ ਇਸ ਨੇ ਸੂਤ ਆਪਣੀ ਹੱਥੀਂ ਕੱਤਿਆ ਚਰਖੇ ਨਾਲ ਸੂਤ ਕੱਤ ਕੇ ਕੱਪੜਾ ਉਣਾਇਆ ਉਣਾ ਕੇ ਗੁਰੂ ਸਾਹਿਬਾਂ ਵਾਸਤੇ ਗੁਰੂ ਹਰਗੋਬਿੰਦ ਸਾਹਿਬ ਵਾਸਤੇ ਇੱਕ ਚੋਲਾ ਸਵਾ ਕੇ ਰੱਖਿਆ ਤੇ ਸੋਚਿਆ ਮਨਾ ਜਦੋਂ ਕਿਤੇ ਸਤਿਗੁਰੂ ਜੀ ਮੇਰੇ ਇੱਥੇ ਦਰਸ਼ਨ ਦੇਣਗੇ ਸਾਨੂੰ ਮੈਂ ਇਹ ਚੋਲਾ ਪਵਾਵਾਂਗੀ ਤੇ ਮੇਰਾ ਜੀਵਨ ਸਫਲਾ ਹੋ ਜਾਏਗਾ ਮੇਰੀ ਕਮਾਈ ਸਫਲ ਹੋ ਜਾਏਗੀ ਮੇਰਾ ਜਨਮ ਸਫਲ ਹੋਵੇਗਾ ਕਰਦਿਆਂ ਕਰਦਿਆਂ ਸਰੀਰ ਬਿਰਤ ਹੋ ਗਿਆ ਮਾਤਾ ਜੀ ਦਾ ਤੇ ਪੜੋਸਣਾ ਇੱਕ ਦਿਨ ਇਕੱਠੀਆਂ ਹੋਈਆਂ ਇਹ ਗੱਲਾਂ ਕਰਦੀ ਹੁੰਦੀ ਸੀ ਸਾਡੇ ਘਰ ਸਤਿਗੁਰਾਂ ਨੇ ਆਉਣਾ ਮੇਰੇ ਘਰ ਗੁਰੂ ਸਾਹਿਬਾਂ ਨੇ ਆਉਣਾ ਮੈਨੂੰ ਦਰਸ਼ਨ ਦੇਣ ਆਉਣਗੇ ਮੈਂ ਤੁਹਾਨੂੰ ਉਹਨਾਂ ਦੇ ਦਰਸ਼ਨ ਕਰਾਵਾਂਗੀ ਇਹਨਾਂ ਆਖਿਆ ਮਾਤਾ ਬਿਰਧ ਸਰੀਰ ਹੋ ਗਿਆ ਤੇਰਾ ਅੰਤ ਸਮਾਂ ਨੇੜੇ ਆ ਤੇ ਜਾਪਦਾ ਹਾਂ ਹੈ ਕਿ ਤੇਰੀ ਆਸ ਪੂਰੀ ਨਹੀਂ ਹੋ ਰਹੀ ਗੁਰੂ ਸਾਹਿਬਾ ਦਾ ਦਰਸ਼ਨ ਹੋਣ ਮੁਸ਼ਕਲ ਜਾਪਦਾ ਇਸ ਨੇ ਪ੍ਰਣ ਕੀਤਾ ਇਹ ਕਹਿੰਦੀ ਆ ਮੈਂ ਉਹਨਾਂ ਚਿਰ ਸਰੀਰ ਨਹੀਂ ਛੱਡਣਾ ਜਿੰਨਾ ਚਿਰ ਮੈਂ ਸਤਗੁਰਾਂ ਦਾ ਦਰਸ਼ਨ ਨਾ ਕਰਾਂ ਮੇਰੇ ਸਤਗੁਰੂ ਉਹਨਾਂ ਦਾ ਦਰਸ਼ਨ ਸਵਰਗਾਂ ਦਾ ਰੂਪ ਹੈ ਇਸ ਵਾਸਤੇ ਮੈਂ ਦਰਸ਼ਨ ਜ਼ਰੂਰ ਕਰਾਂਗੀ ਦਰਸ਼ਨ ਤੋਂ ਬਿਨਾ ਮੈਂ ਸਰੀਰ ਨਹੀਂ ਛੱਡਣਾ ਇਹ ਪ੍ਰਣ ਕਰ ਲਿਆ ਮਾਈ ਨੇ ਹੋਇਆ ਕਿ ਅੰਤਮ ਸਮਾਂ ਨੇੜੇ ਸੀ ਤੇ ਇੰਦਰ ਦੇਵਤਾ ਆਏ ਇਹਨੇ ਆਣ ਕੇ ਬੇਨਤੀ ਕੀਤੀ ਮਾਤਾ ਭਾਗਪਰੀ ਦੇ ਚਰਨਾਂ 'ਚ ਮਾਤਾ ਤੇਰੀ ਭਗਤੀ ਪ੍ਰਵਾਨ ਹੋ ਗਈ ਹੈ ਤੇਰਾ ਗੁਰੂ ਚਰਨਾਂ ਤੇ ਭਰੋਸਾ ਹੈ ਤੇ ਤੇਰੀ ਪ੍ਰਤੀਤ ਨੇ ਮੈਨੂੰ ਖਿੱਚ ਲਿਆ ਸਵਰਗਾਂ 'ਚੋਂ ਤੇ ਤੈਨੂੰ ਚੱਲ ਸਵਰਗਾਂ ਵਿੱਚ ਲੈ ਚਲਾ ਇੰਦਰਪੁਰੀ ਵਿੱਚ ਲੈ ਚਲਾ ਤੇਰੀ ਗੁਰੂ ਚਰਨਾਂ ਤੇ ਸ਼ਰਧਾ ਹੈ ਨਾ ਤੇਰੀ ਭਗਤੀ ਪ੍ਰਵਾਨ ਹੋ ਗਈ ਇਹ ਜਵਾਬ ਦੇ ਦਿੱਤਾ ਕਹਿੰਦੀ ਹੈ ਦੇਵਤਾ ਜੀ ਤੁਹਾਨੂੰ ਤੁਹਾਡਾ ਸੁਰਗ ਜਿਹੜਾ ਉਹ ਮੁਬਾਰਕ ਹੋਵੇ ਪਰ ਮੈਂ ਤੇ ਇੰਦਰਪੁਰੀ ਵਿੱਚ ਨਹੀਂ ਜਾਣਾ ਸੰਤ ਨਿਦਾਨ ਸਿੰਘ ਜੀ ਆਲਮ ਲਿਖਦੇ ਨੇ ਕਹਿੰਦੇ ਨੇ ਮਾਈ ਨੇ ਜਵਾਬ ਦਿੱਤਾ ਸੂਰਜ ਪ੍ਰਕਾਸ਼ ਵਿੱਚ ਇੱਕ ਕਥਾ ਆਈ ਹੈ ਕਹਿੰਦੀ ਹੈ ਮੈਨੂੰ ਸਿੱਖ ਹੈ ਗੁਰੂ ਕੇ ਦਰਸ਼ਨਾਂ ਦੀ ਇੰਦਰਪੁਰੀ ਵਿੱਚ ਜਾ ਮੈਂ ਕੀ ਕਰਨਾ ਮੈਨੂੰ ਗੁਰੂ ਕੇ ਚਰਨਾਂ ਦਾ ਆਸਰਾ ਹੈ ਗੁਰੂ ਬਾਜ ਮੇਰਾ ਨਹੀਂ ਹੋਰ ਪਰਨਾ ਮਾਲਾ ਗੁਰੂ ਦੇ ਨਾਮ ਦੀ ਫੇਰਦੀਆਂ ਮੇਰਾ ਧਿਆਨ ਹੈ ਗੁਰੂ ਦੇ ਵਿੱਚ ਚਰਨਾ ਤੇ ਯਾਦ ਗੁਰੂ ਦੀ ਵਿੱਚ ਮੈਂ ਜੀ ਰਹੀ ਆ ਦਰਸ਼ਨ ਕਰਨ ਪਿੱਛੋਂ ਮੇਰਾ ਹੋਊ ਮਰਨਾ ਕਿਰਪਾ ਕਰੋ ਤੇ ਜਾਓ ਨਿਜ ਧਾਮੇ ਅੰਦਰ ਸਤਗੁਰ ਆਪਣੇ ਦਾ ਦਰਸ਼ਨ ਪਾਵਾਂਗੀ ਮੈਂ ਹੋਰ ਕਿਸੇ ਦੀ ਨਹੀਂ ਹੈ ਚਾਹ ਆਲਮ ਗੁਰੂ ਚਰਨਾਂ ਤੋਂ ਵਾਰਨੇ ਨੇ ਜਾਵਾਂਗੀ ਮੈਂ ਮਾਤਾ ਨੇ ਜਵਾਬ ਦੇ ਦਿੱਤਾ ਇੰਦਰ ਦੇਵਤਾ ਨੂੰ ਦੇਵਤਾ ਜੀ ਤੁਸੀਂ ਇੰਦਰਪੁਰੀ ਸੰਭਾਲ ਕੇ ਰੱਖੋ ਮੈਂ ਇੰਦਰਪੁਰੀ ਵਿੱਚ ਨਹੀਂ ਜਾਣਾ ਮੈਂ ਤੇ ਆਪਣੀ ਗੁਰਪੁਰੀ ਵਿੱਚ ਜਾਣਾ ਤੇ ਉਹ ਵੀ ਗੁਰੂ ਦਾ ਦਰਸ਼ਨ ਕਰਕੇ ਜਾਣਾ ਤੁਸੀਂ ਜਾ ਸਕਦੇ ਹੋ ਜਵਾਬ ਦੇ ਦਿੱਤਾ ਇਸ ਤੋਂ ਉਪਰੰਤ ਬ੍ਰਹਮਾ ਜੀ ਆ ਗਏ ਬ੍ਰਹਮਾ ਨੇ ਆਖਿਆ ਮਾਤਾ ਜੇ ਤੂੰ ਇੰਦਰਪੁਰੀ ਵਿੱਚ ਨਹੀਂ ਜਾਣਾ ਤੇ ਬ੍ਰਹਮਪੁਰੀ ਵਿੱਚ ਲੈ ਚਲੀਏ ਬ੍ਰਹਮਪੁਰੀ ਤੇਰੇ ਵਾਸਤੇ ਹਾਜ਼ਰ ਹੈ ਤਿਆਰ ਹੋਵ ਲੈ ਚਲਾ ਮਾਤਾ ਕਹਿੰਦੀ ਹੈ ਬ੍ਰਹਮਾ ਜੀ ਤੁਹਾਡਾ ਧੰਨਵਾਦ ਬਹੁਤ ਪਰ ਮੈਂ ਤੇ ਉਡੀਕਦੀ ਹਾਂ ਬਾਜਾ ਵਾਲੜੇ ਨੂੰ ਹੋਰ ਕਿਸੇ ਦੇ ਦਰਸ਼ ਦੀ ਲੋੜ ਨਹੀਂ ਰੋਮ ਰੋਮ ਵਿੱਚ ਮੇਰੇ ਗੁਰੂ ਰਮਿਆ ਜਿਹਦਾ ਧਿਆਨ ਮੈਂ ਸਕਦੀ ਛੋੜ ਨਹੀਂ ਚਰਨ ਕਮਲਾ ਦੇ ਨਾਲ ਪ੍ਰੀਤ ਲੱਗੀ ਜਿਹਨੂੰ ਕੋਈ ਵੀ ਸਕਦਾ ਤੋੜ ਨਹੀਂ ਤੇ ਬ੍ਰਹਮਪੁਰੀ ਦੀ ਨਹੀਂ ਉਮੰਗ ਮੈਨੂੰ ਮੇਰਾ ਉਸ ਦੇ ਨਾਲ ਕੋਈ ਜੋੜ ਨਹੀਂ ਇੰਦਰਪੁਰੀ ਮੈਂ ਸਰ ਪਰ ਮਰਨਾ ਬ੍ਰਹਮਪੁਰੀ ਨਿਹਚਲ ਨਹੀਂ ਰਹਿਣਾ ਸ਼ਿਵਪੁਰੀ ਕਾ ਹੋਏਗਾ ਕਾਲਾ ਤ੍ਰੈ ਗੁਣ ਮਾਇਆ ਬਿਨਸ ਬਿਤਾਲਾ ਇਹ ਤੇ ਸਾਰੀਆਂ ਬਿਨਸ ਜਾਣ ਵਾਲੀਆਂ ਪੁਰੀਆਂ ਨੇ ਮੈਂ ਨਹੀਂ ਇੱਥੇ ਜਾਣਾ ਮੇਰੇ ਸਤਿਗੁਰੂ ਦੀ ਪੁਰੀ ਜਿਹੜੀ ਆ ਉਹ ਅਟਲ ਤੇ ਅਚਲ ਹੈ ਮੈਂ ਉੱਥੇ ਜਾਣਾ ਜਿੱਥੇ ਮੇਰਾ ਗੁਰੂ ਬੈਠਾ ਹੋਇਆ ਹੋਵੇ ਗੁਰੂ ਚਰਨਾਂ ਵਿੱਚ ਜਾਵਾਂਗੀ ਵਿਸ਼ਨੂੰ ਆ ਗਏ ਵਿਸ਼ਨੂੰ ਨੇ ਆਖਿਆ ਮਾਤਾ ਤੇਰੀ ਭਗਤੀ ਪ੍ਰਵਾਨ ਹੋਈ ਆ ਮੈਂ ਕੁੰਠਾ ਵਿੱਚ ਲੈ ਚਲੀਏ ਸਵਰਗਾਂ ਵਿੱਚ ਲੈ ਚੱਲਾਂ ਕਹਿੰਦੀ ਐ ਇਸ ਨੇ ਠੁਕਰਾ ਦਿੱਤਾ ਸਵਰਗਾਂ ਨੂੰ ਕਹਿੰਦੀ ਆ ਭਾਵੇਂ ਲੱਖਾਂ ਬੈਕੁੰਠਾਂ ਦਾ ਰਾਜ ਹੋਵੇ ਨਜ਼ਰ ਤਲੇ ਮੈਂ ਮੂਲ ਨਾਲ ਆਮਦੀ ਹਾਂ ਜਿੱਥੇ ਸਤਿਗੁਰੂ ਉੱਥੇ ਹੀ ਮੈਂ ਕੁੰਠ ਮੇਰਾ ਇੱਕੋ ਹੀ ਗੱਲ ਮੈਂ ਲੱਖਾਂ ਦੀ ਜਾਣਦੀ ਹਾਂ ਜਿਸ ਵੇਲੇ ਐਸਾ ਭਰੋਸਾ ਤੇ ਐਸਾ ਨਿਸ਼ਚਾ ਐਸੀ ਪ੍ਰਤੀਤ ਵੇਖੀ ਮਾਤਾ ਦੀ ਗੁਰੂ ਚਰਨਾਂ ਦੇ ਉੱਤੇ ਤੇ ਵਿਸ਼ਨੂੰ ਨੇ ਵਰ ਦੇ ਕੇ ਵਾਪਸ ਚਲੇ ਗਏ ਕਹਿੰਦੇ ਨੇ ਧੰਨ ਧੰਨ ਤਬ ਵਿਸ਼ਨ ਪੁਕਾਰਾ ਸ੍ਰੀ ਗੁਰਦੇਵੇਂ ਤੋਹੇ ਦਦਾਰਾ ਮਾਤਾ ਧੰਨ ਤੇਰਾ ਗੁਰੂ ਤੇ ਧੰਨ ਤੂੰ ਹੈ ਤੈਨੂੰ ਤੇਰੇ ਸਤਿਗੁਰੂ ਦਰਸ਼ਨ ਦੇਣਗੇ ਹੁਣੇ ਦੇਣਗੇ ਇਹਨੇ ਚਿਰ ਨੂੰ ਗੁਰੂ ਹਰਗੋਬਿੰਦ ਸਾਹਿਬ ਪਹੁੰਚ ਗਏ ਵਿਸ਼ਨੂੰ ਪਹੁੰਚ ਗਏ ਆਪਣੀ ਪੁਰੀ ਵਿੱਚ ਜਾ ਕੇ ਦਰਵਾਜ਼ਾ ਖੜਕਾਇਆ ਜਿਸ ਵੇਲੇ ਸਤਿਗੁਰਾਂ ਦਾ ਦਰਸ਼ਨ ਹੋਇਆ ਜੈਕਾਰੇ ਛੱਡੇ ਗਏ ਮਾਤਾ ਨੇ ਦਰਸ਼ਨ ਕਰਕੇ ਉਹ ਚੋਲਾ ਪਹਿਨਾਇਆ ਗੁਰੂ ਹਰਗੋਬਿੰਦ ਸਾਹਿਬ ਨੂੰ ਜਿਹੜਾ ਸਿਉਂ ਕੇ ਰੱਖਿਆ ਹੋਇਆ ਸੀ ਤੇ ਦੁਨੀਆ ਨੂੰ ਆਵਾਜ਼ ਦੇ ਕੇ ਆਖਿਆ ਲੋਕੋ ਦੁਨੀਆ ਦੇ ਲੋਕੋ ਐ ਮੇਰਾ ਸਵਰਗ ਜੇ ਜਿੱਥੇ ਮੇਰਾ ਸਤਿਗੁਰੂ ਬੈਠਾ ਹੋਇਆ ਸੋ ਇਸ ਵਾਸਤੇ ਆਪ ਨੇ ਸਾਰੀ ਸਾਧ ਸੰਗਤ ਨੇ ਅੱਜ ਉਸ ਸਵਰਗ ਦਾ ਦਰਸ਼ਨ ਕੀਤਾ ਜਿਹੜਾ ਸ਼ਾਇਦ ਹੀ ਤੁਸੀਂ ਕਦੀ ਕਦੀ ਦਰਸ਼ਨ ਹੁੰਦਾ ਹੋਵੇਗਾ ਨਹੀਂ ਤੇ ਜਿਨ੍ਹਾਂ ਨੇ ਨਹੀਂ ਦੇਖਿਆ ਉਹ ਨਹੀਂ ਦੇਖ ਸਕੇ ਅੱਜ ਤੱਕ ਇਹ ਦੁਨੀਆ ਵਿੱਚ ਚੱਲਦਾ ਫਿਰਦਾ ਸਵਰਗ ਹੈ ਜਿਹਦੀ ਕਬੀਰ ਗੱਲ ਕਰਦੇ ਨੇ ਗੁਰਬਾਣੀ ਵਿੱਚ ਕਹਿੰਦੇ ਨੇ ਕਬੀਰ ਸੁਰਗ ਨਰਕ ਤੇ ਮੈਂ ਰਹਿਓ ਉਹਨਾਂ ਸਵਰਗਾ ਨਰਕਾਂ ਤੋਂ ਮੈਂ ਉੱਚਾ ਹੋ ਗਿਆ ਜੋ ਅਗਾਹ ਦੱਸੇ ਜਾਂਦੇ ਨੇ ਮੈਂ ਰਹਿਓ ਕਿਸ ਤਰ੍ਹਾਂ ਸਤਗੁਰ ਕੇ ਪ੍ਰਸਾਦ ਗੁਰੂ ਦੀ ਕਿਰਪਾ ਦੇ ਨਾਲ ਤੇ ਹੁਣ ਮੈਂ ਚਰਨ ਕਵਲ ਕੀ ਮੌਜ ਮੈਂ ਰਹੋ ਅੰਤ ਅਰ ਆਦ ਇਹ ਮੈਂ ਅਰਜ ਕਰਦਾ ਹੋਇਆ ਖਿਮਾ ਦਾ ਜਾ ਚੁੱਕਾ ਸਤਿ ਸ੍ਰੀ ਅਕਾਲ